ਰਾਗ ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ ਪੰਨਾ 252 ਸ਼ਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਨਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਇਹ ਇਹ ਨਹੀਂ ਕੱਲ ਇਹ ਆਮ ਆਦਮੀ ਦੀ ਨਹੀਂ ਹੁੰਦੀ ਗੁਰਬਾਣੀ ਦੀ ਗੁਰਬਾਣੀ ਧਰਮ ਆਦਮੀ ਦੀ ਗੱਲ ਹੈ ਜਿਹੜਾ ਧਰਮ ਕਮਾ ਰਿਹਾ ਹੈ ਉਹਨੂੰ ਸੰਬੋਧਨ ਕੀਤੀ ਗਈ ਹੈ ਬਾਣੀ ਜਿਹੜਾ ਧਰਮ ਕਮਾ ਰਿਹਾ ਉਹਨੂੰ ਕੀ ਸੰਬੋਧਨ ਕਰਦਾ ਪੜਾਇਆ ਉਹਨੂੰ ਜਾ ਰਿਹਾ ਜਿਹੜਾ ਪੜ ਰਿਹਾ ਹੈ ਪਰ ਪੜਾਈ ਗਲਤ ਪੜ ਰਿਹਾ ਇਹ ਪੜ ਵੀ ਰਿਹਾ ਔਰ ਜਿਹੜੀ ਚੀਜ਼ ਛੱਡਣ ਨੂੰ ਗਈ ਉਹਨੂੰ ਛੱਡ ਦੂ ਪੜ੍ਹਾਈ ਤਾਂ ਕਰ ਰਿਹਾ ਧਰਮ ਤਾਂ ਕਮਾ ਰਿਹਾ ਕਮਾਈ ਨਹੀਂ ਹੋ ਰਹੀ ਉਹਦੀ ਕਮਾਈ ਕਿਉਂ ਨਹੀਂ ਹੋ ਰਹੀ ਉਹਦੀ ਉਹਦੇ ਕਾਰਨ ਦੱਸੇ ਤੈਨੂੰ ਪ੍ਰਾਪਤੀ ਧਰਮ ਜੋ ਕਿਉਂ ਨਹੀਂ ਕੁਝ ਹੋ ਰਹੀ ਉਹਦੇ ਕਾਰਨ ਕੀ ਇੱਕ ਆਦਮੀ ਦਵਾਈ ਖਾ ਰਿਹਾ ਹੈ ਬਿਮਾਰ ਵੀ ਹੈ ਉਹਨੂੰ ਆਰਾਮ ਨਹੀਂ ਆਉਂਦਾ ਉਹਦੇ ਵਾਸਤੇ ਬਾਣੀ ਹੈ ਜਿਹੜਾ ਦਵਾਈ ਖਾਣੀ ਨਹੀਂ ਖਾ ਨਹੀਂ ਰਿਹਾ ਉਹਦੇ ਵਾਸਤੇ ਬਾਣੀ ਦਾ ਮਤਲਬ ਕੋਈ ਨਹੀਂ ਜਿੰਨਾ ਨਾ ਖਾਣੀ ਹੈ ਨਾ ਉਹਨੂੰ ਲੋੜ ਹੈ ਖਾਣ ਦੀ ਨਾ ਉਹ ਖਾ ਰਿਹਾ ਉਹਦੇ ਵਾਸਤੇ ਕੋਈ ਉਪਦੇਸ਼ ਨਹੀਂ ਬਣੀ ਗੁਰਬਾਣੀ ਦਾ ਉਪਦੇਸ਼ ਉਹਦੇ ਵਾਸਤੇ ਹੈ ਜਿਹੜਾ ਇਮਾਨਦਾਰੀ ਨਾਲ ਧਰਮ ਕਮਾ ਰਿਹਾ ਹੈ ਦਵਾਈ ਖਾ ਰਿਹਾ ਹੈ ਔਰ ਉਹਨੂੰ ਰਾਮ ਨਹੀਂ ਆ ਉਹਦੇ ਵਾਸਤੇ ਗੁਰਬਾਣੀ ਕਿਆ ਕਿਸੇ ਨੂੰ ਨਵਾਂ ਲਾਗ ਲੱਗ ਚਾਹੁੰਦਾ ਵੀ ਮੈਨੂੰ ਪਤਾ ਲੱਗੇ ਧਰਮ ਦਾ ਸ਼ੁਰੂਆਤ ਹੈ ਸ਼ੁਰੂਆਤ ਚਾਹੁੰਦਾ ਕਿ ਮੈਂ ਧਰਮ ਦੇ ਰਾਹ ਪੈਣਾ ਹੈ ਉਹਦੇ ਵਾਸਤੇ ਜਿਹਦੇ ਅੰਦਰ ਭੁੱਖ ਹੈ ਇੱਛਾ ਹੈ ਬਾਜ਼ਾਰ 'ਚ ਦੁਕਾਨਾਂ ਨੇ ਜਿਹੜੀ ਚੀਜ਼ ਦੀ ਆਪਾਂ ਨੂੰ ਇੱਛਾ ਆਪਾਂ ਉਹ ਦੁਕਾਨ ਟੋਲਾਂਗੇ ਜਿਹਨੂੰ ਲੋੜ ਨਹੀਂ ਹੈ ਧਰਮ ਦੀ ਉਹਦੇ ਵਾਸਤੇ ਧਰਮ ਹੈ ਹੀ ਜੇ ਲੋੜ ਨਹੀਂ ਉਹਨੂੰ ਹੁਣ ਉਹ ਸਾਧੂ ਨੂੰ ਗੱਲ ਕੀਤੀ ਹੈ ਜਿਹੜਾ ਧਰਮ ਕਮਾ ਰਿਹਾ ਹੈ ਪਰ ਐ ਚੀਜ਼ਾਂ ਨਾਲ ਲਈ ਬੈਠਾ ਲਾਲਚ ਲਾਲਚ ਨੂੰ ਕਹਿੰਦੇ ਨੇ ਮਾੜਾ ਧਰਮ ਦੀ ਨਿਗਾਹ 'ਚ ਲੋਭ ਜਿਹੜਾ ਹੈ ਬਹੁਤ ਭੈੜੀ ਗੱਲ ਹੈ ਜੀ ਜੇ ਤੂੰ ਲੋਭ ਨੂੰ ਨਹੀਂ ਛੱਡਦਾ ਤੂੰ ਧਾਰਮਿਕ ਆਦਮੀ ਬਣੇ ਨਹੀਂ ਸਕਦਾ ਜੇ ਝੂਠ ਨੂੰ ਨਹੀਂ ਛੱਡ ਸਕਦਾ ਧਾਰਮਿਕ ਆਦਮੀ ਬਣੇ ਨਹੀਂ ਸਕਦਾ ਇਹ ਰੱਖਣਾ ਬਹੁਤ ਪਰਹੇਜ ਝੂਠ ਤੋਂ ਲੋਭ ਤੋਂ ਪਰਹੇਜ ਰੱਖ ਕੇ ਹੀ ਜਿਹੜੀ ਧਰਮ ਦੀ ਦਵਾਈ ਹੈ ਕੰਮ ਕਰੂ ਨਹੀਂ ਇਹ ਦਵਾਈ ਨੇ ਕਮੇ ਨਹੀਂ ਕਰਦਾ ਕਹਿੰਦੇ ਨੇ ਅਨਾਜ ਨੂੰ ਪਰਹੇਜ ਅੱਛਾ ਜੇ ਪਰਹੇਜ ਨਹੀਂ ਕਰਨਾ ਫਿਰ ਦਵਾਈ ਦਾ ਕੋਈ ਲਾਭ ਨਹੀਂ ਹੈ ਪਰਹੇਜ ਨਾਲ ਨੇ ਬਕਾਰਾਂ ਤੋਂ ਪਰਹੇਜ ਕਰੇ ਤੇ ਬਿਨਾ ਇਹ ਜਿਹੜੇ ਗੁਣ ਨੇ ਗਲੇ ਹੋਏ ਨੇ ਇਹ ਗਲੇ ਹੀ ਰਹਿਣਗੇ ਗੁਣਾਂ ਨੇ ਸੁਰਜੀਤ ਨਹੀਂ ਹੋਣਾ ਲਾਲਚ ਝੂਠ ਵਿਕਾਰ ਵਿਕਾਰ ਨੇ ਮੋਹ ਵੀ ਨਾਲ ਝੂੜ ਤੇ ਮੋਹ ਇਹ ਬਕਾਰ ਮੰਨਣ ਨਾਲੇ ਨਾਲੇ ਇਹਨਾਂ ਨੂੰ ਛੱਡਦਾ ਨਹੀਂ ਵਿਆਪੈ ਮੂਰੇ ਅੰਦਰ ਜੇ ਤੈਨੂੰ ਇਹ ਵੱਧ ਰਹੇ ਨੇ ਤੇਰੇ ਅੰਦਰ ਫਿਰ ਤਾਂ ਤੂੰ ਮੂਰਖ ਹੈ ਨਾ ਫਿਰ ਤੂੰ ਧਰਮ ਆਦਮੀ ਤੈਨੂੰ ਕਹਿੰਦਾ ਕੌਣ ਕੌਣ ਕਹਿੰਦਾ ਤੂੰ ਧਰਮ ਹੈ ਜੇ ਤੂੰ ਆਪਣੇ ਆਪ ਨੂੰ ਤੋਂ ਸਮਝਦਾ ਤੂੰ ਬਹੁਤ ਵੱਡੇ ਭੁਲੇਖੇ 'ਚ ਇਹ ਤਾਂ ਜਾਣ ਬੁੱਝ ਕੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਧਰਮ ਬਣਿਆ ਹੋਇਆ ਲੋਕਾਂ ਨੂੰ ਕਹਿੰਦਾ ਧੋਖਾ ਦਿੰਦਾ ਧੋਖਾ ਦਾ ਤੂੰ ਆਪਣੇ ਆਪ ਨੂੰ ਲੋਕਾਂ ਨੂੰ ਕੀ ਧੋਖਾ ਕਿਸੇ ਦਾ ਕੀ ਬਿਗੜੂ ਜੀਵਨ ਜਾਊਗਾ ਤੇਰਾ ਜਾਊਗਾ ਜੇ ਇਹ ਵੀ ਵਿਆਪ ਰਹੇ ਨੇ ਤੇਰੇ ਅੰਦਰ ਵੱਧ ਰਹੇ ਨੇ ਦਵਾਈ ਵੀ ਖਾ ਰਿਹਾ ਬਿਮਾਰੀ ਵੀ ਵੱਧ ਰਹੀ ਹੈ ਇਹ ਬਿਮਾਰੀ ਹੈ ਝੂੜ ਬਿਮਾਰੀ ਹੈ ਲਾਲਚ ਬਿਮਾਰੀ ਹੈ ਉਹ ਬਿਮਾਰੀ ਹੈ ਜੇ ਬਿਮਾਰੀਆਂ ਵੱਧ ਰਹੀਆਂ ਨੇ ਤੇਰੇ ਫਿਰ ਤੇਰਾ ਬਾਣੀ ਪੜਨ ਦਾ ਗੁਰਦੁਆਰੇ ਜਾਣ ਦਾ ਇਹ ਨਾਮ ਜਪਣ ਦਾ ਫਾਇਦਾ ਕੀ ਹੈ ਸਿੱਖੀ ਧਾਰਨ ਕਰਨ ਦਾ ਫਾਇਦਾ ਕੀ ਹੋਇਆ ਫਿਰ ਤਾਂ ਪਖੰਡਵਾਦ ਧਾਰਨ ਕੀਤਾ ਹੋਇਆ ਹੈ ਸਿੱਖੀ ਦਾ ਨਹੀਂ ਕਹਿੰਦਾ ਝੂੜਾ ਇਹਦਾ ਲਾਲਚ ਦੇ ਲੋਭ ਦੀ ਪੂਰਤੀ ਵਾਸਤੇ ਸਿੱਖੀ ਧਾਰਨ ਕੀਤੀ ਹੈ ਇਹ ਮੋਹ ਦੀ ਪੂਰਤੀ ਵਾਸਤੇ ਸਿੱਖੀ ਧਾਰਨ ਕੀਤੀ ਹੈ ਇਹੀ ਕਰ ਰਹੇ ਨੇ ਲੋਕ ਜਿਹੜੇ ਸਿੱਖੀ ਇਹਨਾਂ ਗੱਲਾਂ ਕਰਤਾ ਧਾਰਨ ਕਰਦੇ ਲੋਭ ਦੀ ਪੂਰਤੀ ਹੈ ਮੋਹ ਦੀ ਪੂਰਤੀ ਵਾਸਤੇ ਨਿਆਣੇ ਸਾਡੇ ਸੁਖ ਸੰਦ ਰਹੇ ਰਹੇ ਉਹ ਰਹੇ ਉਹ ਮੂੜੇ ਅੰਧ ਨੇ ਮੂਰਖ ਨੇ ਉਹ ਜੋ ਹੋਣਾ ਹੈ ਪਰਮੇਸ਼ਰ ਦੇ ਉਹ ਹੁੰਦਾ ਹੀ ਰਹਿਣਾ ਇਹਦੇ ਨਾਲ ਨਹੀਂ ਹਟਣਾ ਤੁਹਾਡੇ ਕੋਲ ਤੁਹਾਡਾ ਧਰਮ ਨਾਲ ਨਹੀਂ ਹਟਾ ਸਕਦਾ ਜੀ ਉਹ ਨਹੀਂ ਇਹਨਾਂ ਨੂੰ ਹਟਾ ਸਕਦਾ ਉਹ ਹੋਣਾ ਹੀ ਉਹ ਗੁਰੂਆਂ ਨਾਲ ਨਹੀਂ ਹੋਇਆ ਉਹ ਤਾਂ ਗੁਰੂਆਂ ਨਾਲ ਵੀ ਹੋਇਆ ਹੈ ਤੇ ਕਿੱਥੇ ਗਏ ਰਹੇ ਉੱਥੋਂ ਹੀ ਸਬਕ ਲੈ ਲਵੋ ਉਹ ਜੋ ਹੋਣਾ ਉਹਨੂੰ ਨਹੀਂ ਕੋਈ ਹਟਾ ਸਕਦਾ ਉਹਨਾਂ ਨੇ ਆਪਣਾ ਨਹੀਂ ਹਟਾਇਆ ਉਹ ਇਹ ਤਾਂ ਤੁਸੀਂ ਬਕਾਰ ਨੇ ਜਿਹੜੇ ਜੇ ਤੁਸੀਂ ਬੈਨੀਫਿਟ ਲੈਣਾ ਹੈ ਝੂਠ ਤੁਹਾਡਾ ਨਸ਼ਟ ਹੋ ਜਵੇ ਕਰੋ ਲੋਭ ਨਸ਼ਟ ਹੋ ਜਵੇ ਉਹ ਨਸ਼ਟ ਹੋ ਜਵੇ ਤਾਂ ਤੁਹਾਨੂੰ ਫਾਇਦਾ ਹੋਣਾ ਇਸ ਗੱਲ ਇਸੇ ਵਾਸਤੇ ਧਰਮ ਹੁੰਦਾ ਧਰਮ ਨਾਲ ਆਦਮੀ ਅਮੀਰ ਹੋ ਜੂ ਸੰਸਾਰ ਜਮੀਰ ਹੋ ਜੂ ਸਭ ਫਸ ਜੂ ਸੁਖ ਹੋਣਗੇ ਫਸ ਜਾਓਗੇ ਜ਼ਿਆਦਾ ਦੁੱਖ ਦਾ ਸੁਖ ਰੋ ਪਿਆ ਪੁੱਠੀ ਪੜਾਈ ਪੜਾਈ ਹੋਈ ਹੈ ਪੜੀ ਹੋਈ ਹੈ ਸੀ ਧਰਮ ਨੂੰ ਪੁੱਠਾ ਸਮਝਿਆ ਹੋਇਆ ਉਲਟਾ ਸਾਖਤਾ ਨੇ ਧਰਮ ਪੁੱਠਾ ਪੜਾਤਾ ਇਸ ਕਰਕੇ ਕਹਿੰਦੇ ਉਲਟੀ ਰੇ ਬਨ ਉਲਟੀ ਰੇ ਸਾਤ ਤੇ ਕਰ ਉਲਟੀ ਰੇ ਇਹ ਜਿਹੜਾ ਧਰਮ ਹੈ ਸਾਖਤਾ ਦਾ ਧਰਮ ਹੈ ਅਖੰਡ ਪਾਠ ਕਰਾ ਲੋ ਤੁਹਾਡੇ ਸੁਖ ਸ਼ਾਂਤੀ ਵਾਸਤੇ ਅਖੰਡ ਪਾਠ ਕਰਾਇਆ ਸਾਧਾਂ ਦਾ ਧਰਮ ਹੈ ਸੰਤਾਂ ਦਾ ਧਰਮ ਨਹੀਂ ਗੁਰਬਾਣੀ ਦੀ ਗੱਲ ਹੁੰਦੀ ਗੁਰਬਾਣੀ ਇਹ ਗੱਲ ਨਹੀਂ ਹੁੰਦੀ ਦਰਗਾਹ ਤਾਂ ਨਹੀਂ ਮੰਨਦਾ ਸੱਚਖੰਡ ਚ ਨਹੀਂ ਮੰਨੀ ਜਾਂਦੀ ਹੁਕਮ ਸੱਚਖੰਡ ਦਾ ਚੱਲਣਾ ਕਰਦੇ ਤੁਸੀਂ ਆਪਣੀ ਮਰਜ਼ੀ ਸੱਚਖੰਡ ਚ ਬੰਨੀ ਹੋਈ ਨਹੀਂ ਗੱਲ ਜੇ ਇਹ ਵਿਆਪਦੇ ਨੇ ਝੂਠ ਵਕਾਰ ਰੋ ਜਿਹਦੇ ਅੰਦਰ ਵਿਆਪਦੇ ਵਿਆਪਦੇ ਨੇ ਕਿੱਡਾ ਹੀ ਸੰਤ ਹੈ ਕਿੱਡਾ ਹੀ ਉਹ ਧਰਮੂ ਬੰਦਾ ਆਪਣੇ ਆਪ ਨੂੰ ਸਮਝਦਾ ਕਿੱਡਾ ਹੀ ਉਹ ਪਾਠੀ ਹੈ ਕਿੱਡਾ ਹੀ ਉਹ ਵਿਚਾਰਵਾਨ ਹੈ ਕਿੱਡਾ ਹੀ ਉਹ ਵਿਦਵਾਨ ਹੈ ਕਿੱਡਾ ਹੀ ਉਹ ਵਕਤ ਹੈ ਕਿੱਡਾ ਹੀ ਉਹ ਪ੍ਰਚਾਰਕ ਹੈ ਮੂਰਖਾਨ ਹੈ ਗੁਰਬਾਣੀ ਦਾ ਬਿਲਕੁਲ ਉਹਨੂੰ ਇੱਕ ਅੱਖਰ ਦਾ ਗਿਆਨ ਨਹੀਂ ਉਹਦੇ ਤੋਂ ਕੋਈ ਅਸਰ ਨਹੀਂ ਹੋਇਆ ਬਾਣੀ ਦਾ ਇਹ ਪੰਕਤੀ ਦਾ ਵਿਆਪਤ ਮੂੜੇ ਜੇ ਇਹ ਵਿਆਪਤ ਰਹਿਣੇ ਮੂਰਖ ਹੈ ਔਰ ਅਨ ਇਹ ਤੋਂ ਜ਼ਿਆਦਾ ਹੋਰ ਕੀ ਕਹਿੰਦੇ ਉਹ ਪੜਦਾ ਰੁਦੀਨਾ ਨਹੀਂ ਮੈਂ ਕੀ ਪੜਦਾ ਪੜਦਾ ਕੀ ਕਰਦਾ ਕੀ ਲਾਗ ਪੜੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਉਹਦਾ ਦੁਰਗੰਧ ਨਾਲ ਲੱਗਿਆ ਸਰੀਰ ਨਾਲ ਜੁੜਿਆ ਹੋਇਆ ਦੁਰਗੰਧ ਨਾਲ ਜੁੜਿਆ ਹੈ ਸਰੀਰ ਨੂੰ ਪੜ ਕੇ ਦੇਖੋ ਵਿੱਚ ਦੁਰਗੰਧ ਹੈ ਸਰੀਰ ਦੇ ਵਿੱਚ ਹੈ ਕੀ ਇਹਦੇ ਵਿੱਚੋਂ ਕੀ ਮਿਲੂ ਦੁਰਗੰਧ ਹੈ ਜੋ ਹਰ ਤੋਂ ਥਲੇ ਚੀਜ਼ ਚਲੀ ਗਈ ਸਭ ਦੁਰਗੰਧ ਹੈ ਇਹ ਸਰੀਰ ਤੋਂ ਦੁਰਗੰਧ ਆਉਣ ਲੱਗ ਜਾਂਦੀ ਹੈ ਯਾਰ 8 ਘੰਟੇ ਬਾਅਦ ਜਦ ਨਹੀਂ ਰਹਿੰਦੀ ਨਾ ਆਤਮਾ ਇਹ ਜੋ ਦੁਰਗੰਧ ਆਉਣ ਲੱਗ ਜਾਂਦੀ ਹੈ ਗਾਣਾ ਸ਼ੁਰੂ ਹੋ ਜਾਂਦਾ ਸਰੀਰ ਨਾਲ ਲੱਗੇ ਹੋਏ ਆ ਦੁਰਗੰਧ ਨਾਲ ਲੱਗੇ ਹੋਏ ਆ ਮਤਲਬ ਨਾਨਕ ਮਾਇਆ ਬੰਦ ਇਹੀ ਤਾਂ ਮਾਇਆ ਦਾ ਬੰਦ ਹੈ ਇਸੇ ਨੂੰ ਮਾਇਆ ਦਾ ਬੰਦ ਕਿਹਾ ਹੋਇਆ ਸਰੀਰ ਕਰਕੇ ਮਾਇਆ ਨਾਲ ਦੂਜੀ ਨਾਲ ਜੁੜੇ ਹੋਏ ਇਹੀ ਮਾਇਆ ਦੇ ਨੇ ਔਰ ਮਾਇਆ ਦਾ ਬੰਧਨ ਕੀ ਕਿਸ਼ਤੀ 'ਚ ਰਹੋਗੇ ਦਰਿਆ 'ਚ ਰਹਿਣਾ ਪਊਗਾ ਜਹਾਜ਼ ਨੂੰ ਨਹੀਂ ਛੱਡਦੇ ਸਮੁੰਦਰ ਦੇ ਵਿੱਚ ਰਹਿਣਾ ਪਊਗਾ ਜੇ ਕਿਨਾਰਾ ਆਇਆ ਕਿਸੇ ਛੱਡ ਕੇ ਬਾਹਰ ਹੋ ਜਾ ਕਿਸ਼ਤੀ ਰਹੂਗੀ ਪਾਣੀ ਦੇ ਵਿੱਚ ਇਹ ਤਾਂ ਪਾਣੀ ਦੇ ਰਹੂ ਕਿਸੇ ਨੂੰ ਲੋੜੀ ਤੁਸੀਂ ਪਾਣੀ ਦੇ ਬਾਹਰ ਜਾ ਕੇ ਲੈ ਜਾਓਗੇ ਸਰੀਰ ਨੂੰ ਮਾਇਆ ਤੋਂ ਪਰੇ ਨਹੀਂ ਲਿਜਾ ਸਕਦੇ ਤੁਸੀਂ ਮਾਇਆ ਦੇ ਵਿੱਚ ਰਹੋ ਆਤਮਾ ਨੇ ਮਾਇਆ ਤੋਂ ਪਰੇ ਜਾਣ ਤੇ ਸਰੀਰ ਨਾਲ ਜੇ ਜੁੜਿਆ ਰਹੂ ਆਤਮਾ ਆਤਮਾ ਸਰੀਰ ਨਾਲ ਜੁੜਿਆ ਰਹੂਗਾ ਜੀਵ ਆਤਮਾ ਤੇ ਮਾਇਆ ਤੋਂ ਪਰੇ ਕਿਵੇਂ ਜਾ ਹੋ ਉਹ ਜਿਹੜੇ ਸਿੱਧ ਸੀ ਇਹੀ ਗੱਲ ਕਰਦੇ ਨੇ ਸਣੇ ਸ੍ਰੀ ਸੁਰਗ ਨੂੰ ਜਾਈਏ ਸ੍ਰੀ ਨਾਲ ਜੁੜੇ ਹੋਏ ਕਿਸੇ ਨੂੰ ਘਰ ਨੂੰ ਸਿਰ ਤੇ ਚੱਕ ਕੇ ਜਾਓਗੇ ਕਿਸੇ ਦਾ ਨੂੰ ਚੱਕੀ ਫਿਰਦੀ ਹੈ ਇਹਦੀ ਚੱਕ ਹੋਣੀ ਜੇ ਨਹੀਂ ਸਰੀਰ ਨਾਲ ਉਹ ਟੁੱਟਿਆ ਸਰੀਰ ਦਾ ਮਤਲਬ ਨਹੀਂ ਸਮਝਿਆ ਸਰੀਰ ਕੀ ਹੈ ਦਾ ਮਤਲਬ ਕੀ ਹੈ ਸਰੀਰ ਦਾ ਮਤਲਬ ਸੀ ਭਵਸਾਗਰ ਪਾਰ ਕਰਨ ਵਾਸਤੇ ਮਿਲਿਆ ਭਵਸਾਗਰ ਜੇ ਪਾਰ ਹੋ ਗਿਆ ਛੱਡ ਦੇ ਜਿਨ੍ਹਾਂ ਦਾ ਪਾਰ ਹੋ ਜਾਂਦਾ ਅਸਲ ਦੇ ਵਿੱਚ ਪਾਰ ਹੋ ਜਾਂਦਾ ਉਹਨਾਂ ਦਾ ਹੀ ਮੋਹ ਟੁੱਟਦਾ ਬਾਕੀਆਂ ਦਾ ਮੋਹ ਟੁੱਟਦਾ ਵੀ ਹੈ ਨਹੀਂ ਤੁਹਾਨੂੰ ਕਿਵੇਂ ਹੁਣ ਵਿਚਾਲੇ ਸਮੁੰਦਰ ਦੇ ਖੜਾ ਹੈ ਧਾਰ ਦੇ ਵਿਚਾਲੇ ਖੜਾ ਕਿਸੇ ਕਿਵੇਂ ਛੱਡ ਦੇ ਤੇ ਧਾਰ ਦੇ ਵਿਚਾਲੇ ਖੜਾ ਛੱਡ ਕਿਵੇਂ ਦੇ ਛੱਡਦਾ ਹੀ ਉਹ ਹੈ ਜਿਹੜਾ ਕਿਨਾਰੇ ਤੇ ਚਲਿਆ ਜਾਂਦਾ ਉਹ ਰਸਤਾ ਜੋ ਤੁਰਿਆ ਨਹੀਂ ਕੋਈ ਜਿਹੜਾ ਤੁਰਦਾ ਉਹ ਛੱਡ ਦਿੰਦਾ ਜਿਹੜੇ ਤੁਰੇ ਨੇ ਉਹਨਾਂ ਨੇ ਛੱਡਤਾ ਉਹਨਾਂ ਦਾ ਟੁੱਟ ਗਿਆ ਜਿਹੜੇ ਨਹੀਂ ਤੁਰੇ ਉਹਨਾਂ ਦਾ ਨਹੀਂ ਟੁੱਟਿਆ ਤੁਰੂਗਾ ਆ ਕੇ ਉੱਥੇ ਜਿੱਥੇ ਉਹਨੂੰ ਪਤਾ ਵੀ ਹੁਣ ਪਾਣੀ ਗਿੱਟੇ ਗਿੱਟੇ ਹੀ ਆ ਤੇ ਗੋਡੇ ਤੋਂ ਥੱਲੇ ਹੀ ਆ ਇੱਥੋਂ ਮੈਨੂੰ ਕੋਈ ਖਤਰਾ ਨਹੀਂ ਪਾਣੀ ਖੜਾ ਕਿਸ਼ਤੀ ਵੀ ਉੱਥੇ ਆ ਕੇ ਰੁਕ ਜਾਂਦੀ ਹੈ ਜਾਂ ਗਾਂ ਜਾਂਦੀ ਨਹੀਂ ਮੇਰੇ ਪਾਣੀ ਤੋਂ ਤਾਂ ਮੈਂ ਡੁੱਬ ਉੱਥੇ ਆ ਕੇ ਉਹਨੂੰ ਖਤਰਾ ਨਹੀਂ ਰਹਿੰਦਾ ਉਹਨਾਂ ਦੀ ਨਹੀਂ ਉਹ ਨਹੀਂ ਟੁੱਟਦਾ ਉਹ ਟੁੱਟਦਾ ਪਰਲਾ ਖਨਾਰਾ ਦੇਖੇ ਤੇ ਫਰੀਦ ਕਹਿੰਦਾ ਨਾ ਮੋਤਲਾ ਬੰਨਾ ਪਰਲੇ ਪਾਸੇ ਜੀ ਉਧਰ ਆਹ ਉਹ ਦਰਿਆ ਦਾ ਜਿਹੜਾ ਢਾਹਾ ਦਿਖ ਰਿਹਾ ਉਹੀ ਤਾਂ ਪਹਿਲਾਂ ਖਨਾਰਾ ਹੈ ਉਹੀ ਤਾਂ ਦਰਿਆ ਦਾ ਪੱਲਾ ਕਿਨਾਰਾ ਹੈ ਉਹਨੂੰ ਦਿੰਦਾ ਹੈ ਉਹ ਦਿੰਦਾ ਉਹਨੇ ਛੱਡ ਕੇ ਛਾਲ ਮਾਰ ਕੇ ਪਰੇ ਹੋ ਜਾਣਾ ਇੱਕ ਪ੍ਰੋਸੀਜਰ ਹੈ ਪ੍ਰੋਸੀਜਰ ਤੇ ਬਿਨਾਂ ਗੱਲ ਨਹੀਂ ਬਣਦੀ ਜੇ ਪੜੀ ਜਾਈਏ ਭੇਦ ਨਹੀਂ ਪਾਇਆ ਗੱਲ ਦਾ ਵੀ ਕੀ ਲਿਖਿਆ ਹੋਇਆ ਪੜਨਾ ਦਾ ਕੋਈ ਗੱਲ ਨਹੀਂ ਬਣਨੀ ਪੜ ਪੜ ਗੱਡੀ ਲੱਦੀ ਤਾਂ ਹੀ ਕਿਹਾ ਸੀ ਪੜਿਆ ਨਾ ਹੀ ਭੇਦ ਲਿਖਿਆ ਹੋਇਆ ਕੀ ਹੈ ਬੁੱਝਣ ਵਾਲੀ ਗੱਲ ਕਿਉਂ ਲਿਖਿਆ ਹੋਇਆ ਕੀ ਅਸੀਂ ਕਰਨਾ ਹੈ ਕੀ ਨਹੀਂ ਕਰ ਰਹੇ ਲੋਕ ਸਾਰੇ ਨਹੀਂ ਕਰਦੇ ਕਰਨਗੇ ਬਿਲ ਲਈ ਕਰਨਗੇ ਵੇਲੇ ਸਾਰੇ ਨਹੀਂ ਕਰਦੇ ਯੂਨੀਵਰਸਿਟੀਆਂ ਨੇ ਆਬਾਦੀ ਦੇ ਲੈਣ ਨਾਲ ਕਹਿੰਦੇ ਕੋਟੇ ਵੀ ਅਸੀਂ ਪੜਦੇ ਕਿੰਨੇ ਰੁਪਏ ਜਿੱਦੀ ਕਰਦੇ ਨਾ ਇੰਨੇ ਕੇ ਕਰਨਗੇ ਥੋੜੇ ਇਦੋਂ ਵੀ ਘੱਟੇ ਕਰਨਗੇ ਸਾਰੇ ਨਹੀਂ ਸਿੱਖ ਬਣਨਾ ਸਾਰੇ ਸਿੱਖੀ ਦਾ ਘਰ ਬਹੁਤ ਦੂਰ ਹਾਂ ਇਹ ਜ਼ਰੂਰ ਹੈ ਵੀ ਜਿਹੜੇ ਰਾਜ ਖੜੇ ਨੇ ਗਲਤ ਪ੍ਰਚਾਰ ਹੋ ਰਿਹਾ ਹੈ ਉਹਨਾਂ ਨੂੰ ਆਗਾ ਹੋ ਜਾਣਗੇ ਵੀ ਇਹ ਗੱਲ ਇਹ ਗੱਲ ਹੈ ਪ੍ਰਚਾਰ ਗਲਤ ਹੋਇਆ ਰਸਤਾ ਅੱਗੇ ਮੰਜ਼ਲ ਅੱਗੇ ਹੁਣ ਤਾਂ ਮੰਜ਼ਲ ਦਾ ਹੀ ਨਹੀਂ ਕਿਸੇ ਨੂੰ ਪਤਾ ਮੰਜ਼ਲ ਕੀ ਹੈ ਕਿੱਥੇ ਮੰਜ਼ਲ ਹੈ ਕੋਈ ਗੱਲ ਕਿਤੇ ਹੈ ਕੋਈ ਪੁੱਛਿਆ ਕੋਈ ਪੁੱਛਿਆ ਇਹ ਜਿਹੜੀ ਆਪਣੀ ਆਪਣੀ ਮਰਤ ਹੈ ਭਲੇਖੇ ਦਾ ਪਾਇਆ ਨੇ ਲੋਕਾਂ ਨੇ ਭਲੇਖੇ ਦਾ ਦੂਰ ਹੋ ਜਾਣਗੇ ਵੀ ਸਕੂਲ ਵਾਲੇ ਕਹਿਣ ਵੀ ਯੂਨੀਵਰਸਿਟੀ ਸਾਡੇ ਕੋਲ ਆ ਕੇ ਪੜ੍ਹਾਈ ਹੈ ਹੀ ਨਹੀਂ ਇੱਥੇ ਨਹੀਂ ਕਹਿੰਦਾ ਕੋਈ ਸੰਸਾਰ ਚ ਸਾਹਮਣੇ ਰਹੂ ਉਸ ਨੂੰ ਪਤਾ ਇਸ ਤਰ੍ਹਾਂ ਕਹਿੰਦੇ ਧਰਮ ਜੀ ਧਰਮ ਜੀ ਜਿੰਨਾ ਝੂਠਾ ਬਾਹਰ ਹੈ ਕੋਈ ਧਰਮ ਜੀ ਦੀਨਾ ਕੁਝ ਨਹੀਂ ਸਾਹਮਣੇ ਕੁਝ ਨਹੀਂ ਹੁੰਦਾ ਸਾਡੇ ਸਭ ਗਾਇਬ ਦੇ ਵਿੱਚ ਤਾਂ ਝੂਠ ਚੱਲਦਾ ਜਿਹਨੂੰ ਦਿਖੇ ਉਹਦਾ ਝੂਠ ਦੂਰ ਹੁੰਦਾ ਸਭ ਗਾਇਬ ਦੇ ਵਿੱਚ ਚੱਲਦੀ ਹੈ ਨਾ ਦੀਨਾ ਦਾ ਕਦਰ ਕੁਝ ਹੈ ਨਹੀਂ ਹਾਂ ਜੀ ਬਸ ਮੁਕਤੀ ਮਿਲ ਜਾਣੀ ਮਰੇ ਦੇ ਬੜਾ ਨਾਮ ਲੈ ਲੈ ਜੀ ਮਾੜਾ ਜਪੀ ਜਾ ਸਭ ਕੁਝ ਐ ਹੋ ਜਾਣਾ ਨਿਹਰਾ ਹੀ ਝੂਠ ਦੇ ਖੜੇ ਨੇ ਤਾਂ ਸਾਹਮਣੇ ਕੁਝ ਹੈ ਨਹੀਂ ਸਾਹਮਣੇ ਦੱਸੋ ਹੈ ਜਿੱਥੇ ਸਾਹਮਣੇ ਕੁਝ ਨਹੀਂ ਉੱਥੇ ਝੂਠ ਬੋਲਣ ਨੂੰ ਬੜੀ ਗੁੰਜਾਇਸ਼ ਹੈ ਤਾਂ ਦੇ ਵਿੱਚ ਇੱਥੇ ਸੰਸਾਰ ਸਭ ਕੁਝ ਸਾਹਮਣੇ ਪ੍ਰਾਇਮਰੀ ਸਕੂਲ ਸਾਹਮਣੇ ਨੇ ਮਿਡਲ ਸਕੂਲ ਹੈਗੇ ਨੇ ਕੌਣ ਕਹਿੰਦਾ ਅਗਲਾ ਕਹਿੰਦਾ ਕੋਈ ਮੰਨਦਾ ਨਹੀਂ ਇੱਥੇ ਇੱਥੇ ਗੱਲ ਸਾਡੇ ਅੱਖਾਂ ਦੇ ਸਾਹਮਣੇ ਜਿਹੜੀ ਇਹ ਅਸੀਂ ਮੰਨਦੇ ਨਹੀਂ ਇੱਥੇ ਸਾਹਮਣੇ ਕੁਝ ਹੈ ਹੀ ਨਹੀਂ ਤਾਂ ਮੰਨ ਲੈਂਦੇ ਇੱਥੇ ਤਾਂ ਵਿਸ਼ਵਾਸ ਤੇ ਚੱਲਦਾ ਕੰਮ ਵਿਸ਼ਵਾਸ ਤੇ ਚੱਲਦਾ ਉਹ ਵਿਸ਼ਵਾਸ ਝੂਠੇ ਦੇ ਵੀ ਲੱਗਦਾ ਠੱਗੀਆਂ ਵੀ ਹੁੰਦੀਆਂ ਨੇ